ਹੁੰਦਾ ਕੋਈ ਬਿਮਾਰ ਹੁੰਦਾ ਲੱਖ ਲੱਖ ਚਾਰੇ ਲੈਂਦਾ ਏ ਇੱਕ ਬਿਮਾਰ ਕੈਦ ਸਈਦ ਸ਼ਾਮ ਦਾ ਪਿਆ ਲੈਂਦਾ ਏ ਜਿੰਦਾ ਕੋਈ ਬਿਮਾਰ ਹੁੰਦਾ ਲੱਖ ਲੱਖ ਚਾਰੇ ਲੈਂਦਾ ਹਰ ਬਿਮਾਰ ਕੋ ਸਜਣ ਪਿਆਰ ਆਉਣ ਤਵੇਰ ਪਵੇਂਦੇ ਦਾ ਬਿਮਾਰ ਤੇ ਅਕਸਰ ਹੁੰਦੇ ਪੈਰ ਗੁਟੇਂਦੇ ਇਹ ਬਿਮਾਰ ਦੇ ਗਲ ਵਿੱਚ ਤੌਕੇ ਤੇਰੇ ਬੇੜੀਆਂ ਪੈਂਦਾ ਏ ਇੱਕ ਕਹਿ ਦੇ ਸਈਆ ਤਾਮ ਦਾ ਪਿਆ ਵਹਿੰਦਾ ਏ ਜਾਂਦਾ ਕੋਈ ਬਿਮਾਰ ਹੁੰਦਾ